ਰਿਦਾ ਨੱਡੀ ਕੰਤ ਨਾ ਰਾਵਿਓ ਵੱਡੀ ਥੀ ਮੂਈ ਆਸ ਧਨਕ ਕਹਿੰਦੀ ਗੋਰ ਮੇ ਤੈ ਸਹਿ ਨਾ ਮੇਰੀ ਆਸ ਨੱਡੀ ਕੰਤ ਨਾ ਰਾਵਿਓ ਜਦ ਛੋਟੀ ਸੀ ਨਾ ਪਹਿਲਾਂ ਬਚਪਨ ਚ ਬੁੱਧ ਨੱਡੀ ਸੀ ਜਿਹੜੀ ਪਹਿਲਾਂ ਜੰਮੀਓ ਸੀ ਉਦੋਂ ਕੰਤ ਨਾ ਰਾਵਿਓ ਉਦੋਂ 12 ਸਾਲ ਬਾਲਪਨ ਬੀਤੇ ਹੋ ਗਏ ਇਸ ਵਾਰ ਕੋਈ ਤਪਨਾ ਕੀ ਚੱਲ ਨਿਕਲ ਗਈ ਗੱਲ ਬੱਤੀ ਹੋ ਗਈ ਵੱਡੀ ਸੀ ਮੂਹੀ ਆਸ ਜਦ ਵੱਡਾ ਹੋ ਗਿਆ ਤਾਂ ਗਾਹਾਂ ਮੂਹੀ ਆਸ ਫਿਰ ਆਸੇ ਮਰ ਗਈ ਬੜੇ ਪਾ ਗਿਆ ਫਿਰ ਵੈਸੇ ਆਸ ਮਰ ਗਈ ਉਦੋਂ ਬੜਾ ਹੋਇਆ ਤਾਂ ਕ੍ਰਿਸਤ ਦੇ ਵਿੱਚ ਭੁੱਲ ਗਿਆ 32 ਸਾਲ ਤੇ ਬਾਅਦ 50 ਸਾਲ ਤੱਕ 50 ਸਾਲ ਤੇ ਬਾਅਦ ਉਹ ਕਹਿੰਦਾ ਛੱਡੋ ਕਿੱਥੇ ਇਹ ਆਪਣੇ ਸਮਝ ਨਹੀਂ ਆਉਣਾ ਕਿਉਂਕਿ ਜੋ ਵੀ ਗਿਆਨ ਹੈ ਜੋ ਬਚਪਨ ਦੇ ਵਿੱਚ ਸਮਝ ਆ ਜਾਏ ਆ ਜੇ ਬਾਅਦ ਚ ਆਉਣਾ ਬੜਾ ਔਖਾ ਹੁਣ ਜਿੰਨੇ ਆਪਣੇ ਨਾਲ ਮੁੰਡੇ ਨੇ ਸਾਰੇ ਬਚਪਨ ਵਾਲੇ 30 ਸਾਲ ਦੇ ਘੱਟ ਘੱਟ ਵਾਲੇ ਇਹ ਫਿਰ ਉਹ ਲੋਕ ਨੇ ਜਿਹੜੇ ਲੱਗੇ ਹੋਏ ਸੀ ਖੋਜ ਵਿੱਚ ਉਹ ਚਾਹੇ 60 ਸਾਲ ਦੇ ਵੀ ਹੋ ਗਏ ਉਹ ਤਾਂ ਪੜੀ ਜਾਂਦੇ ਸੀ ਲੱਗੇ ਹੋਏ ਸੀ ਜੋ ਮਿਲ ਗਿਆ ਪੜ ਲਿਆ ਉਹਨਾਂ ਨੇ ਉਹਨਾਂ ਦੀ ਤਸੱਲੀ ਨਹੀਂ ਸੀ ਇਹ ਤਾਂ ਉਹ ਨੇ ਜਿਹੜੇ ਤੁਰੇ ਹੋਏ ਸੀ ਖੜੇ ਨਹੀਂ ਸੀ ਖੜੇ ਨਹੀਂ ਸੀ ਕਿਤੇ ਖੜੇ ਨਹੀਂ ਕਿਤੇ ਮਸਕੀਨ ਸੁਣਿਆ ਛੜਤਾ ਓਸ਼ੋ ਸੁਣਿਆ ਛੜਦਾ ਓਸ਼ੋ ਆ ਗਿਆ ਓਸ਼ੋ ਨਹੀਂ ਛੱਡ ਸਕਦੇ ਜਾਂ ਗੁਰਮ ਹੁਣ ਸੁਣ ਲਈ ਗੁਰਬਾਣੀ ਸੁਣ ਓਸ਼ੋ ਵੀ ਛੜਦਾ ਮੈਂ ਕਿਹਾ ਸਾਨੂੰ ਵੀ ਛੱਡ ਦਿਓ ਤੱਕ ਕੋਈ ਹੋਰ ਆ ਗਿਆ ਜਦੋਂ ਕੋ ਹੋਰ ਇਦੋਂ ਚੰਗਾ ਆ ਗਿਆ ਸਾਨੂੰ ਵੀ ਛੱਡ ਦਿਓ ਅਸੀਂ ਵੀ ਛੜਦੇ ਨਾ ਹੈ ਅਸੀਂ ਗਾਂ ਚਲੇ ਜਾਵਾਂਗੇ ਸਾਨੂੰ ਗਾਂ ਇੱਥੇ ਬਣੇ ਹੋਏ ਆ ਦੇਖੋ ਕਹਾਂ ਦੀ ਗੱਲ ਆ ਉਹ ਛੱਡ ਦਾਂਗੇ ਅਸੀਂ ਤਾਂ ਤੁਰੇ ਹੋਏ ਆ ਗਾਂ ਨੂੰ ਅਸੀਂ ਕਿਹੜਾ ਰੁਕੇ ਹੋਏ ਆ ਆ ਕੰਨ ਕਹਾੜਾ ਕੰਦ ਕਹਾੜਾ ਪਹਿਲਾਂ ਆਪਾਂ ਵੀ ਇਹੀ ਸੋਚਦੇ ਰਹੇ ਕੰਦ ਕਹਾੜਾ ਸਿਰ ਘੜਾ ਨਾ ਨਾ ਕੰਦ ਕਹਾੜਾ ਸਿਰ ਘੜਾ ਠੀਕ ਆ ਜਿਹੜਾ ਕੰਨ ਹਾਂ ਕੰਨ ਹੀ ਕਰਦੇ ਨੇ ਕੰਨੇ ਮੁਸੱਲਾ ਕੰਨ ਮੁਸੱਲਾ ਕੰਨ ਮੁਸੱਲਾ ਅੱਜ ਦੇਖਿਆ ਮੈਂ ਕੱਲ ਦੇਖਿਆ ਵੀ ਇਹਦਾ ਕੰਨ ਲਫ਼ਜ਼ ਕੰਨ ਤਾਂ ਹੀ ਨਹੀਂ ਆਪ ਪੜਿਆ ਨਹੀਂ ਸੀ ਪੜਦਾ ਕੋਈ ਦੂਜਾ ਸੀ ਦੂਜਾ ਪੜਦਾ ਕੀ ਜਾਂਦਾ ਆਪ ਪੜੇ ਪੜੇ ਦੇ ਬਿਨਾਂ ਕੀ ਪਤਾ ਲੱਗਦਾ ਜਦ ਆਪ ਪੜਿਆ ਦੇਖਿਆ ਇਹ ਤਾਂ ਕੰਨ ਹੈ ਉੱਤੇ ਕੰਨ ਹੈ ਥੱਲੇ ਕੰਨ ਹੈ ਕੰਨ ਸੁਣੀ ਸੁਣਾਈ ਗੱਲ ਤੇ ਜਿਹੜਾ ਵਿਸ਼ਵਾਸ ਕੀਤਾ ਹੋਵੇ ਉੱਥੇ ਗਲਤੀ ਹੋ ਜਾਂਦੀ ਹੈ ਹਾਂਜੀ ਰਿੱਧਾ ਨੱਡੀ ਕੰਧ ਨਾ ਰਾਵਿਓ ਵੱਡੀ ਸੀ ਮੂਈ ਆਸ ਧੰਨ ਕੋ ਕਹਿੰਦੀ ਗੋਰਵੇ ਤੈ ਸਹਿਨਾ ਮੇਰੀ ਆਸ ਵੱਡੀ ਜਾਂ ਰੱਡੀ ਸੀ ਛੋਟੀ ਸੀ ਦੇਖੋ ਨਾ ਬਚਪਨ ਦੇ ਵਿੱਚ ਜਿਹੜੀ ਬੁੱਧੀ ਹੁੰਦੀ ਹੈ ਉਹ ਗੱਲ ਹੋਰ ਹੁੰਦੀ ਹੈ ਉਦੋਂ ਆਵੇ ਉਦੋਂ ਸੱਚ ਨਾਲ ਸੱਚ ਦੇ ਨਾਲ ਉਦੋਂ ਸੰਪਰਕ ਨਹੀਂ ਪੈ ਸੱਚ ਜਾਣਿਆ ਨਹੀਂ ਉਦੋਂ ਆਪਣੇ ਅੰਤਰਾਤਮਾ ਨਾਲ ਸੰਪਰਕ ਨਹੀਂ ਰੱਖਿਆ ਬਚਪਨ ਤੋਂ ਲੈ ਕੇ ਅੰਤਰਾਤਮਾ ਨਾਲ ਨਹੀਂ ਸੰਪਰਕ ਰੱਖਿਆ ਜਦ ਬੰਦੇ ਨਾਲ ਜਹਾਜ ਕਰਦੀ ਤਨ ਨੂੰ ਕਹਿੰਦੀ ਗੋਰ ਨੇ ਤਨ ਨੂੰ ਕਹਿੰਦੀ ਗੋਰ ਨੇ ਤਨ ਤਨ ਤਨ ਕੋਲ ਕਹਿੰਦੀ ਗੋਰ ਨੇ ਤੈਂ ਪਹਿਲਾਂ ਮੇਰੀ ਆ ਜਿਹੜੇ ਗੋਰ ਹੈ ਕੋਪੜੀਆ ਗੋਰ ਹੈ ਇਹਦਾ ਨਹੀਂ ਹੈ ਕਿ ਗੋਰ ਗੋਰ ਦਾ ਸਾਰੇ ਸਰੀਰ ਸਮਝ ਸਾਡੇ ਬੇਹੋਸ਼ੀ ਦੀ ਆਦਮੀਆਂ ਨੂੰ ਸੁੱਤਾ ਪਿਆ ਵੀ ਗੋਰ ਜਿੱਦੀ ਮਰਿਆ ਹੋਇਆ ਮੰਨਿਆ ਜਾਂਦਾ ਹੈ ਗੋਰ ਦੇ ਵਿੱਚ ਉਦੋਂ ਆਇਆ ਜਦੋਂ ਇਸ ਦਿਮਾਗ ਦੇ ਵਿੱਚ ਕੂਕਦਾ ਉੱਥੇ ਦਾ ਧੰਨ ਪਕੇਂਦੀ ਗੂਰ ਹਾਂ ਉੱਥੇ ਹੀ ਕੂਕਦਾ ਸੁੱਤਾ ਪਿਆ ਤਾਂ ਕੂਕਦਾ ਹੀ ਨਹੀਂ ਸੁੱਤਾ ਪਿਆ ਕਿੱਥੇ ਕੂਕਦਾ ਤਨ ਕੋ ਕਹਿੰਦੀ ਗੋਰ ਮੈਂ ਤੈ ਸਹਿਨਾ ਮਿਲੀ ਆਸ ਤੈ ਸਹਿਨਾ ਮਿਲੀ ਆਸ ਹੁਣ ਮੈਨੂੰ ਆਸ ਨਹੀਂ ਸਹਿ ਤੇਰੇ ਮਿਲਦੀ ਹੁਣ ਆਸ ਦੀ ਮੈਨੂੰ ਹੁਣ ਆਸ ਨਹੀਂ ਰਹੀ ਤੇਰੇ ਮਿਲਣ ਦੀ ਤੈ ਸਹਿ ਨਾ ਮਿਲੀ ਆਸ ਮਿਲੇ ਆਸ ਇਕੱਠਾ ਲਫ਼ਜ਼ਾ ਮਿਲੀ ਮਿਲੀ ਆਸ ਮਿਲੇ ਆਸ ਤੂੰ ਸਹਿ ਮੈਨੂੰ ਮਿਲੇ ਹੀ ਨਹੀਂ ਮੇਰੀ ਹੁਣ ਵਿਛੋੜੇ ਦੇ ਵਿੱਚ ਹੀ ਜਿਹੜਾ ਹੈਗਾ ਮਿਲਣ ਦੀ ਹੁਣ ਆਸ ਟੁੱਟ ਗਈ ਹੁਣ ਮੇਰੀ ਆਸ ਮਿਲਣ ਦੀ ਜਿਹੜੀ ਸੀ ਉਹ ਟੁੱਟ ਗਈ ਹੁਣ ਮੈਨੂੰ ਕੋਈ ਆਸ ਨਹੀਂ ਮਿਲਣ ਦੀ ਐ ਜਨਮ ਦੇ ਵਿੱਚ ਮੈਨੂੰ ਸੱਚ ਦਾ ਗਿਆਨ ਹੋ ਜਾਊਗਾ ਮੈਨੂੰ ਦਰਸ਼ਨ ਹੋ ਜਾਊਗਾ ਜਿਹਦਾ ਵੀ ਕਰਨਾ ਕੋਈ ਕਿਸੇ ਦਾ ਅੱਲਾ ਦਾ ਕਹਿੰਦਾ ਕੋਈ ਖੁਦਾ ਦਾ ਕਹਿੰਦਾ ਜਿਵੇਂ ਵੀ ਕੋਈ ਕਹਿੰਦਾ ਉਹ ਦਰਸ਼ਨ ਦੀ ਮੈਨੂੰ ਆਸ ਦਰਸ਼ ਪਿਆਸੀ ਦਿਨ ਸਰਾਤ ਕਿਹਦਾ ਇਹ ਕੋਈ ਨਹੀਂ ਦੱਸੇ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਸਹਿ ਹਾਂ ਸਹੀ ਗੱਲ ਸੱਚ ਦਾ ਹਾਂਜੀ